ਜੇ ਤੁਰੇ ਦੁਖ ਦਰਦ ਪਰੇ ਡਾਜ ਤੁਰੇ ਦੁਖ ਦਰਦ ਪਰੇ ਹਰ ਬਨਰੀ ਦੇ ਹਰ ਆਸ ਵਰੇ ਰਾਜ ਤੁਰੇ ਕਰਨੇ ਦੁਆਏ ਰਾਜ ਦੇ ਜੋੜੇ ਰਹਿਨੇ ਬਨੀ ਦੇ ਕਾਇਮੇ ਇਹ ਜੋੜੇ ਸਤ ਦਵੇਲਾ ਸਿੰਧ ਭਰੇ ਦਾਜ ਤੁਰੇ ਦੁਖ ਦਰਦ ਪਰੇ ਦਾਜ ਤੁਰੇ